ਇੱਕ ਗਾਣਾ ਡੀਜੇ ਫਲੋ ਭਾਜੀ ਨਾਲ ਕਰਨੇ ਆ ਤੇ ਤਾਂ ਹੀ ਇਹ ਲਾਈਵ ਵੀਡੀਓ ਪਾਈ ਆ ਬਹੁਤ ਪਿਆਰ ਮਿਲ ਰਿਹਾ ਗੱਲਾਂ ਮਿੱਠੀਆਂ ਨੂੰ ਡੀਜੇ ਨਾਲ ਗਾਣਾ ਕਰ ਰਹੇ ਆਪਾਂ ਮਸ਼ੂਕ ਕਹਿੰਦਾ ਪਹਿਲਾਂ ਲਾਈਆਂ ਇੱਕ ਤਾਣ ਹੁਣ ਜੱਗ ਗਿਆ ਜਾਣ ਪਹਿਲਾਂ ਲਾਈਆਂ ਇੱਕ ਤਾਣ ਹੁਣ ਜੱਗ ਗਿਆ ਜਾਣ ਹੌਕੀ ਦਾ ਫੜੇਗੀ ਨੀ ਮੂੰਹ ਮੈਨੂੰ ਦੱਸ ਬਿਲੋ ਤੂੰ ਹੌਕੀ ਦਾ ਫੜੇਗੀ ਨੀ ਮੂੰਹ ਮੈਨੂੰ ਦੱਸ ਬਿਲੋ ਤੂੰ ਭਾਵੇਂ ਹੁਣ ਚੱਕ ਲਾ ਬੰਦੂਕ ਮਰ ਜਾਣਗੇ ਮਿੱਤਰਾਂ ਦੀ ਵੱਜੇਗੀ ਮਸ਼ੂਕ ਮਰ ਜਾਣੀਏ ਮਿੱਤਰਾਂ ਦੀ ਵੱਜੇਗੀ ਮਸ਼ੂਕ ਮਰ ਜਾਣੀਏ